ਫਰੀਦਾ ਕੋ ਕਹਿੰਦੇ ਆ ਚਾ ਕਹਿੰਦੇ ਆ ਮੱਤੀ ਦਿੰਦੇ ਆ ਨਿਤ ਜੋ ਸ਼ੈਤਾਨ ਵਿਝਾਇਆ ਸੇਖਤ ਫੇਰੈ ਚਿੱਤ ਫਰੀਦਾ ਕੋ ਕਹਿੰਦੇ ਆ ਚਾ ਕਹਿੰਦੇ ਆ ਮੱਤੀ ਦਿੰਦੇ ਆ ਨਿਤ ਫਰੀਦ ਕਹਿੰਦਾ ਵੀ ਜਿਹੜੇ ਭਗਤ ਨੇ ਨਾ ਇਹਨਾਂ ਨੇ ਬਥੇਰੇ ਕੂਕਾ ਮਾਰੀਆਂ ਰੌਲਾ ਪਾਇਆ ਲੋਕਾਂ ਨੂੰ ਪਿੱਟੇ ਨੇ ਜਾ ਕੇ ਵੀ ਤੁਸੀਂ ਮੰਨ ਲਓ ਗੱਲ ਸੁਣ ਲਓ ਕੋ ਕਹਿੰਦੇ ਆ ਚਾਂ ਕਹਿੰਦੇ ਆ ਚਾਂਗਿਆ ਚੀਕਾਂ ਮਾਰਦੇ ਰਹੇ ਨੇ ਲੋਕਾਂ ਨੂੰ ਜਾ ਕੇ ਸਮਝਾਉਂਦੇ ਰਹੇ ਨੇ ਇਹ ਡੇਰੇਦਾਰਾਂ ਨੂੰ ਡੇਰੇਦਾਰਾਂ ਨੂੰ ਮਤੀ ਦਿੰਦੇ ਆ ਨਿਤ ਰੋਜ਼ ਮਤ ਦਿੰਦੇ ਰਹੇ ਨੇ ਗੁਰੂ ਨਾਨਕ ਨੇ ਤੇਰਾ ਕੁਝ ਇਹ ਸਾਰੇ ਹੀ ਭਗਤ ਫਰੀਦ ਵੀ ਫਿਰਦਾ ਤੁਰਦਾ ਕਰਦਾ ਹੀ ਰਿਹਾ ਦਿੰਦੇ ਆ ਨਿਤ ਜੋ ਸ਼ੈਤਾਨ ਭੰਝਾਇਆ ਸੇ ਕਿਤ ਫੇਰੈ ਚਿਤ ਪਰ ਜਿਹੜੇ ਸ਼ੈਤਾਨ ਦੀ ਗ੍ਰਿਫਤ ਵਿੱਚ ਆਏ ਹੋਏ ਨੇ ਲੋਕ ਜਿਨ੍ਹਾਂ ਤੇ ਮਨ ਹਾਵੀ ਹੈ ਜਿਹੜੀ ਬੁੱਧੀ ਤੇ ਮਨ ਜਿਹਦੇ ਤੇ ਭਾਰੂ ਹੋਇਆ ਹੋਇਆ ਹੈ ਹੰਕਾਰ ਭਾਰੂ ਹੋਇਆ ਹੈ ਉਹ ਕਦੋਂ ਆਪਣਾ ਚਿੱਤ ਫੇਰਦੇ ਸੇ ਕਿਤ ਫੇਰਾਂ ਚਿੱਤ ਇਹਦਾ ਮਤਲਬ ਹੈ ਜਿਹੜੇ ਲੋਕਾਂ ਨੇ ਇਨਾ ਗੁਰਬਾਣੀ ਦੇ ਰੌਲੇ 'ਚ ਅਜੋ ਵੀ ਅਜੋ ਤੱਕ ਉਹ ਜਿਹੜੇ ਕਹਾਣੀਆਂ ਨੇ ਸਾਰੀਆਂ ਅੱਖਾਂ ਦੀ ਗੱਲ ਫਰੀਦ ਦੀਆਂ ਅੱਖਾਂ ਦੇ ਕੌਂ ਬੈਠੇ ਟੋਕੇ ਨਹੀਂ ਇਹ ਤਾਂ ਅੱਖਾਂ ਹੀ ਨਹੀਂ ਨਾਨਕ ਸੇ ਅਖੜੀਆਂ ਬਿਆਨ ਇਹ ਵੀ ਕਹਿਤਾ ਬਾਦ ਦੇ ਵਿੱਚ ਜਿਨ੍ਹਾਂ ਦਸਾਂ ਤੋਂ ਮਾਫਰੀ ਇਹ ਜਿਹੜੇ ਸਿੱਖਾਂ ਦੇ ਹੋਏ ਨੇ 200 ਸਾਲ ਦੇ ਮਹਾਪੁਰਸ਼ ਉਹ ਸੁੱਤੇ ਪਏ ਤੇ ਉਹ ਉਹੀ ਸੀ ਸ਼ੈਤਾਨ ਦੇ ਬੰਨੇ ਹੋਏ ਉਹ ਸ਼ੈਤਾਨ ਦੇ ਗ੍ਰਿਫਤ ਵਿੱਚ ਆਏ ਹੋਏ ਸੀ ਸਾਰੇ ਉਹ ਉਹਨਾਂ ਨੇ ਨਹੀਂ ਚਿੱਤ ਫੇਰੇ ਆਪਣੇ ਉਹੀ ਕਹੀ ਗਏ ਨੇ ਬਾਹਲੀਆਂ ਅੱਖਾਂ ਦਾ ਦਰਸ਼ਨ ਕਰਾਈ ਗਏ ਨੇ ਬਾਹਲੀਆਂ ਅੱਖਾਂ ਦੇ ਦਰਸ਼ਨ ਹੁਣ ਤੇ ਹੀ ਕਰੀ ਜਾਂਦੇ ਨੇ ਉਹ ਸ਼ੈਤਾਨ ਦੀ ਗ੍ਰਸਤ ਵਿੱਚ ਨੇ ਕੋ ਕਹਿੰਦੇ ਆ ਚਾ ਕਹਿੰਦੇ ਆ ਮਤੀ ਦਿੰਦੇ ਆ ਨੇ ਤਾਂ ਰੋਜ਼ ਗੁਰਬਾਣੀ ਮਤ ਦੇ ਰਹੀ ਹੈ ਪਰ ਸ਼ੈਤਾਨ ਦੀ ਗ੍ਰਸਤ ਵਿੱਚ ਜਿਹੜੇ ਬੈਠੇ ਨੇ ਉਹਨਾਂ ਨੇ ਗੱਲ ਸੁਣੀ ਹੋਈ ਨਹੀਂ ਸੇ ਕਿਤ ਫੇਰਾ ਚਿੱਤ ਉਹਨਾਂ ਦਾ ਚਿੱਤ ਉਹਨਾਂ ਨੇ ਇਧਰ ਨੂੰ ਧਿਆਨ ਦਿੱਤਾ ਹੀ ਨਹੀਂ ਗੁਰਬਾਣੀ ਵੱਲ ਧਿਆਨ ਹੀ ਨਹੀਂ ਦਿੱਤਾ ਧਿਆਨ ਕਾਦੇ ਵੱਲ ਸੀ ਵੀ ਕਿਹੜਾ ਮੇਰੇ ਆ ਕੇ ਪੈਰੀ ਹੱਥ ਲਾਉਂਦਾ ਕਿਹੜਾ ਨਹੀਂ ਲਾਉਂਦਾ ਇਹ ਗੱਲ ਧਿਆਨ ਮੈਨੂੰ ਜਿਹੜਾ ਮਿਲਣਾ ਹੁੰਦਾ ਮੇਰੇ ਪੈਰੀ ਹੱਥ ਖਾਉਣ ਲਾਉਂਦਾ ਕੌਣ ਨਹੀਂ ਲਾਉਂਦਾ ਇਹ ਗੱਲ ਧਿਆਨ ਸੀ ਧਿਆਨ ਕਿਸੇ ਵੱਲ ਨਹੀਂ ਹੁੰਦਾ ਬੋਲਾ ਫੇਰੀ ਜਾਣੀਆਂ ਲੋਕਾਂ ਵੱਲ ਧਿਆਨ ਰੱਖਣਾ ਚੋਰ ਅੱਖ ਨਾਲ ਧਿਆਨ ਰੱਖਣਾ ਚੋਰ ਅੱਖ ਨਾਲ ਕੌਣ ਮੇਰੇ ਪੈਰੀ ਹੱਥ ਲਾਉਂਦਾ ਕੌਣ ਨਹੀਂ ਲਾਉਂਦਾ ਆਦਾ ਮਹਾਪੁਰਖ ਸੀਗੇ ਤੇਰੇ ਦੇਖੇ ਨੇ ਆ ਗੱਲਾਂ ਕਿਉਂ ਆ ਕਿਹਨੂੰ ਕਹੀਆਂ ਹੋਈਆਂ ਨੇ ਕੁਰਬਾਨੀ ਦੀਆਂ ਜਿਹੜੇ ਮਿਲੇ ਨੇ ਫਰੀਦ ਨੂੰ ਉਹਨਾਂ ਦੇ ਚੇਲੇ ਸੀਗੇ ਜਿਹੜੇ ਹੁਣ ਫਰੀਦ ਕਿਹੜਾ ਹਜ਼ਾਰ ਸਾਲ ਹੋ ਗਿਆ ਉਹਨਾਂ ਦੇ ਡੇਰਿਆਂ ਤੋਂ ਆਏ ਹੋਏ ਨੇ ਗੱਲ ਪੰਖੀ ਦੀ ਸੀ ਉਹਨਾਂ ਨੇ ਕੌਮ ਠਾਲ ਤੇ ਆ ਮਨਪੱਖੀ ਦੀ ਗੱਲ ਸੀ ਕੌਮ ਠਾਲ ਤੇ ਉਧਰ ਉਹ ਦੁਆ ਹੈ ਅੱਗੇ ਹੰਸਾ ਕੇਲਾ ਹੰਸ ਪੰਖੀ ਦੀ ਉਹ ਵੀ ਤਾਂ ਪੰਖੀ ਹੋ ਅੱਗੇ ਹੰਸਾ ਅਕੇਲਾ ਇੱਕ ਬਗਲਾ ਇੱਕ ਹੰਸਾ ਕਿ ਹੰਸ ਕਾ ਬਗਲਾ ਅੱਗੇ ਆਉ ਨਹੀਂ ਪੰਖੀ ਸੂਰੇ ਦੇ ਹੇਠਾਂ ਪੰਖੀ ਬਗਲਾ ਦੋਏ ਪੰਛੀਓ ਨੇ ਹੋ ਕਿਤੇ ਤੇ ਨੇ ਹੁਕਮ ਅੰਦਰ ਨੇ ਸਭ ਹੁਕਮ ਦਾ ਪੇੜ ਹੈ ਹੁਕਮ ਤੇ ਨੇ ਸਾਰੇ ਹੁਕਮ ਦੇ ਆਸਰੇ ਨੇ ਹੁਕਮ ਨੇ ਹਾਂ ਹੁਕਮ ਨਾਮ ਕੇ ਤਾਰੇ ਸਗਲੇ ਜੰਤ ਹਾਂ ਤੇ ਨਾਮ ਤੇ ਬੈਠੇ ਨਹੀਂ ਬਿਰਕੇ ਹੇੜ ਸਭ ਜਾਂਦੇ ਇਕੱਠੇ ਇੱਕ ਤੱਤੇ ਇੱਕ ਬੋਲਣ ਮਿੱਠੇ ਉਦੋਂ ਉਦੋਂ ਸਭ ਉੱਠ ਜਾਂਦਾ ਅਸਤਾ ਉਦੋਂ ਪਿਆ ਉੱਠ ਚੱਲੇ ਅਸਤਾ ਉਦੋਂ ਪਿਆ ਉੱਠ ਚੱਲੇ ਪਿਆ ਉੱਠ ਚੱਲਦਾ ਜਿਉਂ ਜਿਉਂ ਉਹਦੇ ਜਿਉਂ ਜਿਉਂ ਉਹਦੇ ਬਿਹਾਨੀ ਉਹੀ ਹੈ ਸਭ ਖਲਾਸੇ ਹੋਏ ਨੇ ਕਹਾ ਪਰ ਜੋ ਸ਼ੈਤਾਨ ਵਜਾਇਆ ਸਿੱਖ ਤੋਂ ਫੇਰੇ ਚਿੱਤ ਉਹਨਾਂ ਦੇ ਚਿੱਤ ਕਿੱਥੇ ਉਹਨਾਂ ਦਾ ਧਿਆਨ ਗਿਆ ਨਾ ਗੱਲਾਂ ਵੱਲ ਉਹਦਾ ਸ਼ੈਤਾਨ ਮਾਇਆ ਦੇ ਫੜ ਗਰਸੇ ਹੋਏ ਸੀ ਮਾਇਆ ਧਾਰੀ ਸੀ ਸਾਰੇ ਉਹਨਾਂ ਨੇ ਕਦੇ ਧਿਆਨ ਦਿੱਤਾ ਗੁਰਬਾਣੀ ਵੱਲ ਉਹਨਾਂ ਨੇ ਕਦੇ ਗੁਰਬਾਣੀ ਪੜ੍ਹੀ ਸੁਣੀ ਹੈ ਉਹਨਾਂ ਦਾ ਧਿਆਨ ਹੈ ਸ਼ੈਤਾਨ ਦਾ ਮਾਇਆ ਵੱਲ ਧਿਆਨ ਸੀ ਮਾਇਆ ਧਾਰੀ ਸੀ ਅੰਨੇ ਬੋਲੇ ਸੀ ਮਾਇਆ ਧਾਰੀ ਅਤਨਾ ਬੋਲੋ ਸ਼ਬਦਾਂ ਸੁਣੀ ਰੋੜ ਬਹੁਤ ਰੋੜ ਚੋੜਾ ਉਹ ਕਹਿੰਦੇ ਉਹ ਸੀ ਸਾਡੇ ਕੋਲ ਮਹਾਪੁਰਖ ਹੁਣ ਭਾਲਦੇ ਨੇ ਇਹ ਸਿੱਖੀ ਸਿੱਖੀ ਤਾਂ ਪਈ ਹੈ ਸਾਡੇ ਕੋਲ ਸਿੱਖੀ ਤਾਂ ਬਣਾ ਰਿਹਾ ਗੁਰਬਾਣੀ ਚ ਲੱਭ ਲੋ ਹੁਣ ਲੈ ਲੈਣ ਹਾਂਜੀ